ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ ਇਕਨ ਕਿਨੇ ਚਾਲੀਏ ਦਰਵੇਸ਼ ਆਵੀ ਕੀ ਰੀਤ ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਦਰਵੇਸ਼ੀ ਗਾਖੜੀ ਚੋਪੜੀ ਜਿਹੜਾ ਉਹਦੇ ਦਰ ਦੇ ਵਿੱਚ ਰਹਿਣਾ ਨਾ ਉਹਦਾ ਵੇਸ ਬਣਾ ਕੇ ਨਿਰਾਕਾਰੀ ਵੇਸ ਨਿਰਾਕਾਰੀ ਵੇਸ ਵਿੱਚ ਰਹਿਣਾ ਦੁਨੀਆ 'ਚ ਬੜਾ ਮੁਸ਼ਕਲ ਗੱਲ ਹੈ ਮਾਇਆ ਵਿੱਚ ਉਦਾਸੀ ਰਹਿਣਾ ਬੜੀ ਮੁਸ਼ਕਲ ਗੱਲ ਹੈ ਮਾਇਆ ਵਿੱਚ ਉਦਾਸੀ ਹੈ ਜਿਹੜਾ ਜਿਹਨੂੰ ਕਿਹਾ ਨਾ ਭੇਦਨ ਜਾਣਾ ਮਾਨਸ ਦੇਹਾ ਸਰੀਰ 'ਚ ਰਹਿੰਦੇ ਹੋਏ ਵੀ ਮਾਇਆ ਅੰਜਨ ਮਾਹੇ ਨਰੰਜਨ ਰਹੀ ਹੈ ਜੋਗ ਜੁਗ ਤੇ ਵਪਾਈ ਹੈ ਬੜੀ ਔਖੀ ਗੱਲ ਹੈ ਗਾਖੜੀ ਹੈ ਦਰਵੇਸੀ ਇਹਨੇ ਦਰਵੇਸੀ ਕਿਹਾ ਉਹ ਕਿਹਾ ਜੋਗੀ ਕਹਿੰਦਾ ਅੰਜਨ ਮਾਹੇ ਨਰੰਜਨ ਰਹੀ ਹੈ ਜੋਗ ਜੁਗ ਤੇ ਵਪਾਈ ਹੈ ਜੁੜਿਆ ਹੋਇਆ ਉਹ ਸੱਚ ਨਾਲ ਸ਼ਬਦ ਨਾਲ ਜੁੜਿਆ ਹੋਇਆ ਇਹ ਜੁਗਤੀ ਹੈ ਸ਼ਬਦ ਨਾਲ ਜੁੜਨ ਦੀ ਸੁਰਤ ਸ਼ਬਦ ਨਾਲ ਜੁੜਨ ਦੀ ਜੁਤੀ ਇਹ ਹੈ ਸਰੀਰ 'ਚ ਹੁੰਦੇ ਹੋਏ ਵੀ ਸ਼ਬਦ ਨਾਲ ਜੁੜਿਆ ਰਹੇ ਜੁੜ ਕੇ ਦਿਖਾਵੇ ਉਹਦੇ ਜੁੜੇ ਬਿਨਾ ਗੁਰਬਾਣੀ ਦਾ ਭੇਦ ਨਹੀਂ ਪਤਾ ਲੱਗਣਾ ਬੁਝਾਰਤ ਬੁੱਝੀ ਨਹੀਂ ਜਾਣੀ ਸਿੱਧੀ ਥੋੜੀ ਬਹੁਤੀ ਸਮਝੀ ਤਾਂ ਜਾਊਗੀ ਬੁੱਝੀ ਨਹੀਂ ਜਾਣੀ ਫਰੀਦ ਕੀ ਕਹਿ ਗਿਆ ਉਦੋਂ ਸੁਬੀਰ ਕੀ ਕਹਿ ਗਿਆ ਗੱਲ ਦਾ ਨਹੀਂ ਪਤਾ ਲੱਗਣਾ ਕਿਹਦੇ ਪਰਥਾਏ ਕਹਿ ਗਿਆ ਕਿੱਥੇ ਨੂੰ ਤੀਰ ਮਾਰ ਗਿਆ ਉਹਦੀ ਬੈਕਗ੍ਰਾਉਂਡ ਹੈ ਸਾਰੀ ਉਹਦਾ ਨਹੀਂ ਪਤਾ ਲੱਗਣਾ ਬੈਕਗ੍ਰਾਉਂਡ ਤਾਂ ਕਦੇ ਲਿਖੀ ਨਹੀਂ ਕਿੱਥੋਂ ਪਤਾ ਲੱਗੂ ਪਿੱਛੋਂ ਹੀ ਜਾ ਕੇ ਪਤਾ ਲੱਗੂ ਨਾ ਜਿੱਥੋਂ ਦਰਿਆ ਨਿਕਲਿਆ ਉੱਥੋਂ ਪਿੱਛੋਂ ਜਾ ਕੇ ਪਤਾ ਲੱਗੂ ਕਿਧਰੋਂ ਕਿਧਰੋਂ ਪਾਣੀ ਆ ਕੇ ਕਿੱਥੇ ਦਰਿਆ ਇੱਥੇ ਆ ਕੇ ਕਿਵੇਂ ਦਰਿਆ ਬਣ ਗਿਆ ਇਹ ਤਾਂ ਦਰਿਆ ਬਣਿਆ ਹੋਇਆ ਸਾਡੇ ਨੂੰ ਨਦੀਆਂ ਨਾਲੇ ਤਾਂ ਛੋਟੇ ਛੋਟੇ ਆਏ ਨੇ ਪਿੱਛੋਂ ਰਲ ਕੇ ਉਹ ਛੋਟੇ ਛੋਟੇ ਕਿਧਰੋਂ ਕਿਧਰੋਂ ਆਏ ਨੇ ਖਿਆਲ ਕਿਧਰੋਂ ਕਿਧਰੋਂ ਖਿਆਲ ਆ ਕੇ ਇਹ ਬਣਿਆ ਕੱਲੇ ਕੱਲੇ ਕੱਲੇ ਕੱਲੇ ਨਾਲੇ ਦਾ ਪਾਣੀ ਆਇਆ ਹੈ ਵਿੱਚ ਕੱਲੇ ਕੱਲੇ ਖਿਆਲ ਨੇ ਇੱਥੇ ਆਏ ਹੋਏ ਕੱਲੀਆਂ ਕੱਲੀਆਂ ਘਟਨਾਵਾਂ ਨੇ ਆਈਆਂ ਹੋਈਆਂ ਟਾਈਮ ਟਾਈਮ ਦੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਤੇ ਹਾਂ ਰਿਦਾ ਦਰਵੇਸ਼ੀ ਗਾਖੜੀ ਦਰਵੇਸ਼ੀ ਗਾਖੜੀ ਦਰਵੇਸ਼ੀ ਦਾ ਦਰਵੇਸ਼ੀ ਵੇਸ ਹੁੰਦਾ ਦੇਖੋ ਭੇਸ ਹੁੰਦਾ ਬਾਹਲੇ ਸਰੀਰ ਦਾ ਵੇਸ ਹੁੰਦਾ ਅੰਦਰਲੇ ਦਾ ਧਿਆਨ ਰੱਖਣਾ ਜਿਹੜਾ ਫੇਸ ਆ ਦਲੇ ਸਰੀਰ ਦਾ ਭੇਸ ਬਾਹਰ ਲੈਦਾ ਭੱਬੇ ਨਾਲ ਹੁੰਦਾ ਉਹ ਆਵੇ ਨਾ ਹੁੰਦਾ ਸਮਝਿਆ ਨਹੀਂ ਦਰਵੇਸੀ ਗਾਖੜੀ ਚੋਪੜੀ ਪਰੀਤ ਆ ਸਾਡੀ ਦਾ ਚੋਪੜੀ ਪਰੀਤ ਉਹਦਾ ਮਠਾ ਚੋਪੜੀ ਪੀਦਾ ਪੜਦੇ ਤੇ ਮੁੱਖੋਂ ਮਿੱਠੇ ਇਹ ਮੁੱਖੋਂ ਮਿੱਠਿਆਂ ਵਾਲੀ ਪ੍ਰੀਤ ਨਹੀਂ ਜੰਗੀ ਹੈਗੀ ਬਾਕੀ ਪ੍ਰੀਤ ਤਾਂ ਮੁੱਖੋਂ ਮਿੱਠੇ ਵਾਲੀ ਹੈ ਹਾਂ ਇੱਕ ਨੇ ਕਿਨੇ ਚਾਲੀਆ ਦਰਵੇਸ਼ਾਵੀ ਰੀਤ ਇੱਕਨ ਕਹਿੰਦਾ ਕਿਸੇ ਬਿਰਲੇ ਕਿਸੇ ਨੇ ਬਿਰਲੇ ਇੱਕ ਨੇ ਆ ਹੈ ਦਰਵੇਸ਼ਾਵੀ ਜਿਹੜਾ ਇੱਕ ਹੋ ਗਿਆ ਕੋਈ ਬਿਰਲਾ ਇੱਕਨ ਕਹਿੰਦਾ ਇੱਕ ਹੋ ਕੇ ਕਿਸੇ ਬਿਰਲੇ ਨੇ ਇੱਕ ਮਨ ਇੱਕ ਚਿੱਤ ਹੋ ਕੇ ਕੋਈ ਬਿਰਲਾ ਇਸ ਰੀਤ ਤੇ ਚੱਲਿਆ ਚੱਲਿਏ ਦਰਵੇਸ਼ਾਵੀ ਰੀਤ ਇੱਕਨ ਕਹਿੰਦਾ ਇੱਕ ਹੋ ਕੇ ਕੋਈ ਬਿਰਲਾ ਕਿਨੇ ਕਿਸੇ ਬਿਰਲੇ ਨੇ ਇਹ ਰੀਤ ਅਡਾਪਟ ਕੀਤੀ ਹੈ ਇਹ ਰੀਤੀ ਅਡਾਪਟ ਕੀਤੀ ਹੈ ਇਹ ਰੀਤੀ ਅਪਣਾਈ ਹੈ ਤਾਂ ਇੱਥੇ ਚੱਲਿਆ ਇਹ ਰਸਤੇ ਤੇ ਹਾਂਜੀ